ਰੀਦਾ ਮਨ ਮੈਦਾਨ ਕਰ ਟੋਏ ਟਿਪੇ ਲਾ ਅੱਗੇ ਮੂਲ ਨਾ ਆਪਸੀ ਦੋਜਿਕ ਸੰਧੀ ਭਾ ਆ ਜਿਹੜਾ ਤੇਰੀ ਦੁਚਿੱਤੀ ਐ ਇਹਨੂੰ ਮੈਦਾਨ ਕਰ ਲੈ ਹੁਣ ਤੂੰ ਕਦੇ ਚਾਹਣਾ ਮੈਂ ਧਰਮ ਧਾਰਨ ਕਰ ਲਾ ਆਪਣਾ ਛੱਡਦਾ ਕਦੇ ਚਾਹਣਾ ਨਾ ਛੱਡਦਾ ਇਹਨੂੰ ਮੈਦਾਨ ਕਰ ਮਨ ਨੂੰ ਟੋਏ ਟਿਪੇ ਲਾ ਆ ਜਿਹੜਾ ਤੇਰਾ ਦੁਚਿੱਤੀ ਐ ਇਹਨੂੰ ਦੂਰ ਕਰ ਦੁਚਿੱਤੀ ਦੂਰ ਕਰਕੇ ਅੱਗੇ ਜਿਹੜਾ ਉੱਚੀ ਜਗ੍ਹਾ ਜਿਹੜਾ ਹੰਕਾਰ ਹੈ ਉਹਨੂੰ ਇੱਕ ਹੰਕਾਰ ਇੱਕ ਭੈ ਹੈ ਦੋ ਚੀਜ਼ਾਂ ਨੇ ਹੰਕਾਰ ਟਿੱਬਾ ਭੈ ਟੋਆ ਟੋਏ ਤੋਂ ਭੈ ਲੱਗਦੀ ਹੁੰਦੀ ਹੈ ਟਿੱਬੇ ਤੋਂ ਭੈ ਨਹੀਂ ਲੱਗਦੀ ਹੁੰਦੀ ਟਿੱਬੇ ਤੋਂ ਭੈ ਨਹੀਂ ਲੱਗਦੀ ਪਹਾੜ ਤੇ ਜੜੂ ਖੱਡ ਚੋਂ ਭੈ ਆਉਂਦੀ ਹੈ ਪਹਾੜ ਤੋਂ ਭੈ ਨਹੀਂ ਆਉਂਦੀ ਜਿਹੜੀ ਖੱਡ ਹੈ ਉਹ ਤੋਂ ਜਾਗਦਾ ਭੈ ਆਉਂਦੀ ਹੈ ਪਹਾੜ ਕੱਢੀ ਜਾਗਦਾ ਭੈ ਨਹੀਂ ਆਉਂਦੀ ਤੇ ਉੱਚੀ ਜਗ੍ਹਾ ਨੂੰ ਜਾ ਕੇ ਦੀ ਵੀ ਤੋਂ ਸੜਦੇ ਆਪੇ ਬੰਦਰ ਹੋ ਗਿਆ ਟੋਏ ਟਿੱਬੇ ਲਾ ਜਿਹਨੂੰ ਸੀਨੀ ਮੇ ਸੁਣੋ ਨਾ ਜਦ ਹੰਕਾਰ ਨੂੰ ਨਹੀਂ ਰੱਖਣਾ ਆਪੇ ਪਰ ਜਾਣਾ ਜਦ ਉੱਚੀ ਜਗ੍ਹਾ ਹੀ ਚੱਖਣੀ ਪਊ ਨਾ ਪਹਿਲਾਂ ਉੱਚੀ ਜਗ੍ਹਾ ਨੂੰ ਬੁਲਡੋਜ਼ਰ ਲਾ ਕੇ ਥੱਲੇ ਛੱਡੋਗੇ ਤਾਂ ਹੀ ਤੋੜ ਢਾ ਦਾ ਹੰਕਾਰ ਨੂੰ ਲੱਗਣੀ ਹੈ ਆਪਾਂ ਨੇ ਹੰਕਾਰ ਨੂੰ ਢਾ ਲਾਉਣੀ ਹੈ ਸਿਰਫ ਟੋਏ ਨੂੰ ਨਹੀਂ ਕੁਝ ਕਰਨਾ ਟੋਏ ਤਾਂ ਕੁਝ ਕਿਹਾ ਹੀ ਨਹੀਂ ਤੇ ਨੂੰ ਪਤਾ ਕਰਦੇ ਤੇ ਟੋਆ ਦਾ ਆਵੇ ਭਰ ਗਿਆ ਉਹ ਪਾਇ ਆਵੇ ਦੂਰ ਹੋ ਜਾਣੀ ਹੈ ਕਹਿੰਦੇ ਜਦ ਹੰਕਾਰ ਛੱਡੀਦਾ ਪਾਇ ਆਵੇ ਦੂਰ ਹੋ ਜਾਂਦੀ ਆ ਕਹਿੰਦੇ ਆਪਾਂ ਪ੍ਰੈਕਟੀਕਲੀ ਵੀ ਦੇਖ ਲਓ ਜਦ ਤੁਸੀਂ ਪਹਾੜ ਨੂੰ ਢੀਵਾ ਕਰੋਗੇ ਪਹਾੜ ਨੂੰ ਢੀਵਾ ਕਰਨ ਦੀ ਲੋੜ ਹੈ ਨਾ ਟੋਏ ਨੂੰ ਛੇੜਨ ਦੀ ਲੋੜ ਨਹੀਂ ਪਹਾੜ ਨੂੰ ਢੀਵਾ ਕੀਤਾ ਪਰ ਟਿੱਬੇ ਨੂੰ ਢੀਵਾ ਕੀਤਾ ਤੇ ਟੋਏ ਜੇ ਛੱਡੋਗੇ ਹੋਰ ਕਿੱਥੇ ਛੱਡੋਗੇ ਟੋਆ ਤਾਂ ਨੇੜੇ ਹੀ ਹੈ ਉਹ ਸਿਰਤਾ ਬਰਾਬਰ ਮੈਦਾਨ ਹੋ ਗਿਆ ਟੋਏ ਟਿੱਬੇ ਲਾ ਅੱਗੇ ਮੂਲ ਨਾ ਆਪਸੀ ਦੋਜਕ ਸੰਧੀ ਭਾ ਤੇ ਦੋਜਕ ਦੀ ਜਿਹੜੀ ਅੱਗ ਹੈ ਨਾ ਫਿਰ ਤੇਰੇ ਨੇੜੇ ਨਹੀਂ ਆਉਂਦੀ ਜੇ ਤੇਰਾ ਹੰਕਾਰ ਔਰ ਭਰਮ ਦੋਏ ਨਾਸ ਹੋ ਜਾਣ ਪਰ ਦੋਜਕ ਦੀ ਅੱਗ ਦੇ ਨੇੜੇ ਨਹੀਂ ਆਉਂਦੀ ਫਿਰ ਤੇ ਅਗਲਾ ਜਨਮ ਹੁੰਦਾ ਹੀ ਨਹੀਂ ਅਗਲਾ ਜਨਮ ਨਹੀਂ ਹੁੰਦਾ ਫਿਰ ਆੜੇ ਚਿੰਤਾ ਹੈ ਨਾ ਦੋਜਕ ਦੀ ਭਾ ਇਹ ਨਹੀਂ ਰਹਿੰਦੀ ਫਿਰ ਹਾਂਜੀ